ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਔਰ ਗਰਭ ਮੂਸਨ ਨਿਮਖਕ ਪ੍ਰੇਮ ਪਰ ਵਾਰੀ ਵਾਰੀ ਦਿਉ ਸਰਬ ਹੁਣ ਆ ਗਈ ਇਹ ਗੱਲ ਕਰਨਾ ਕੀ ਹੈ ਕੀਤਾ ਕੀ ਹੈ ਜਪ ਤਪ ਕਰਦੇ ਨੇ ਲੋਕ ਧਰਮ ਦੇ ਨਾਂ ਤੇ ਸੰਜਮ ਹਰਖ ਖੁਸ਼ੀ ਸੁਖ ਮਾਨ ਮਹਤ ਔਰ ਗਰਭ ਇਹ ਸਾਰੇ ਹੰਕਾਰ ਇਹਨਾਂ ਦੇ ਪਿੱਛੇ ਸਾਰਿਆਂ ਦੇ ਹੰਕਾਰ ਹੰਕਾਰ ਦੇ ਪ੍ਰਤੀਕ ਨੇ ਇਹਦੇ ਨਾਲ ਸਾਰਿਆਂ ਦਾ ਹੰਕਾਰ ਵੱਧਦਾ ਇਹ ਹੰਕਾਰ ਦੀ ਭਗਤੀ ਹੈ ਸਾਖਤਾਂ ਦੀ ਭਗਤੀ ਹੈ ਜਿਹਦੇ ਵਿੱਚ ਇਹ ਜਪ ਹੈ ਤਪ ਹੈ ਸੰਜਮ ਹੈ ਹਰਖ ਹੈ ਸੁਖ ਹੈ ਖੁਸ਼ੀ ਸੁਖ ਵਾਸਤੇ ਜਿਹੜੀ ਭਗਤੀ ਹੈ ਮਾਨ ਹੈ ਜੈਸਾ ਮਾਨ ਤੈਸਾ ਮਾਨ ਮਾਤ ਆਪਣੀ ਵਡਿਆਈ ਔਰ ਗਰਵ ਔਰ ਇਹਦੇ ਨਾਲ ਕੀ ਹੁੰਦਾ ਗਰਵ ਮੂਸਾ ਨਿਮਕਕ ਪ੍ਰੇਮ ਪਰ ਇੱਕ ਸਕਿੰਟ ਦੇ ਪ੍ਰੇਮ ਦੇ ਉੱਤੇ ਸਾਰੇ ਹੀ ਕੁਰਬਾਨ ਕਰ ਦੇਣੇ ਨੇ ਮੈਂ ਕਰਨ ਨੂੰ ਤਿਆਰ ਆ ਜੇ ਇੱਕ ਸਕਿੰਟ ਦਾ ਪ੍ਰੇਮ ਮੈਨੂੰ ਮਿਲੇ ਇਹਦੇ ਵੱਟੇ ਤਾਂ ਮੈਂ ਸਾਰੇ ਹੀ ਦੇ ਦਵਾਂ ਹੋਂ ਤੋ ਏਕ ਰਮਈਆ ਲੈ ਹੋ ਆਨ ਦੇਵ ਬਦਲਾਵਨ ਦੇ ਹੋ ਬਦਲੇ ਚ ਕਹਿੰਦੇ ਸਾਰੇ ਦੇਵੀ ਦੇਵਤੇ ਲੈ ਲਓ ਮੈਂ ਤੇ ਇੱਕ ਰਮਈਆ ਦੇ ਦੋ ਮੈਨੂੰ ਕਬੀਰ ਕਹਿੰਦਾ ਉਹ ਗੱਲ ਇੱਥੇ ਕਹੀ ਹੋਈ ਹੈ ਆ ਸਾਰੀਆਂ ਭਗਤੀਆਂ ਜਿੰਨੀਆਂ ਕੀਤੀਆਂ ਨੇ ਮੇਰੇ ਤੋਂ ਲੈ ਲਓ ਮੈਨੂੰ ਇੱਕ ਛੇੜ ਦਾ ਪ੍ਰੇਮ ਦੇ ਦਿਓ ਇਹਨਾਂ ਵੱਟੇ ਜੇ ਸ਼ਿਰ ਦਾ ਪ੍ਰੇਮ ਮੈਨੂੰ ਮਿਲੇ ਮੈਂ ਸਾਰੀ ਤੇਰੀ ਵਾਰ ਦਿੰਦਾ ਅੱਛਾ ਜੀ ਮੂਸਣ ਨੂੰ ਕੌਣ ਕਹਿ ਰਿਹਾ ਹੈ ਮੂਸਣ ਕਹਿ ਰਿਹਾ ਹੈ ਗੱਲ ਹੁਣ ਕਿ ਮੂਸਣ ਨੂੰ ਕਹੀ ਜਾ ਰਹੀ ਹੈ ਗੱਲ ਮੂਸਣ ਨੂੰ ਕਹੀ ਜਾ ਰਹੀ ਹੈ ਉਸੇ ਮਨ ਨੂੰ ਕਹਿ ਰਹੀ ਹੈ ਵੀ ਆਪਾਂ ਬਾਲ ਦੀਏ ਜੇ ਮਿਲ ਜਾ ਪ੍ਰੇਮ ਮੈਨੂੰ ਤਾਂ ਅੱਛਾ ਮੂਸਣ ਨਿਮਖਕ ਪ੍ਰੇਮ ਪਰ ਵਾਰ-ਵਾਰ ਦਿਓ ਸਰਬ ਉਹ ਜੋ ਵੀ ਹੈਗਾ ਜੋ ਮਾਇਆ ਦੀ ਭਗਤੀ ਹੈ ਸਾਰੀ ਵਾਰ ਦੋ ਜੇ ਇੱਕ ਨਿਮਖ ਦਾ ਪ੍ਰੇਮ ਪ੍ਰਾਪਤ ਹੋ ਜਵੇ ਹੈ ਜੀ ਪ੍ਰੇਮ ਪ੍ਰਾਪਤ ਹੋ ਜਾਏ ਜੇ ਆਪਾਂ ਨੂੰ ਇੱਕ ਨਿਮਖ ਲਾਵੀਏ ਇੱਕ ਛਣ ਦਰਸ ਦਿਖਾਏ ਜੀਓ ਅੱਛਾ ਜੀ ਪਰ ਉਸ ਭਗਤੀ ਨਾਲ ਪ੍ਰੇਮ ਪ੍ਰਾਪਤ ਹੋ ਨਹੀਂ ਸਕਦਾ ਵੈਸੇ ਹੈ ਜੀ ਉਹਦੇ ਨਾਲ ਕਿੱਥੇ ਹੋਣਾ ਪ੍ਰੇਮ ਉਹ ਤਾਂ ਫੁੱਲ ਹੁੰਦਾ ਫਲ ਤਾਂ ਲੱਗਦਾ ਹੀ ਨਹੀਂ ਉਹਨੂੰ ਪ੍ਰੇਮ ਫਲ ਹੈ ਜਿਹਨੂੰ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਫਲ ਹੈ ਬਾਕੀ ਸਾਰਾ ਫੁੱਲੇ ਹੈ ਉਹ ਉਹ ਜਿਹੜੀ ਸ਼ਰਧਾ ਦੇ ਫੁੱਲੇ ਹੁੰਦੇ ਨੇ ਸ਼ਰਧਾ ਦੀ ਭਗਤੀ ਹੈ ਉਹ ਅੰਨੀ ਸ਼ਰਧਾ ਦੀ ਠੀਕ ਹੈ ਜੀ ਉਹਨੂੰ ਕਬੀਰ ਜੀ ਕਹਿੰਦੇ ਸਗਲ ਜਨਮ ਸਿਪੁਰੀ ਗਵਾਇਓ ਹੈ ਜੀ ਹਾਂ ਉਹ ਬਸ ਉਹ ਗਵਾਇਆ ਵਾਲੀ ਗੱਲ ਹੈ ਠੀਕ ਹੈ ਜੀ ਇੱਥੇ ਪੰਜਵੇਂ ਚੌਬੋਲੇ ਦੀ ਸਮਾਪਤੀ ਹੈ ਜੀ